ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਅਤ ਸ੍ਰੀ ਨਾਮ ਮਾਲਾ ਲਿਖਿਆ ਤੇ ਸ੍ਰੀ ਭਗਉਤੀ ਜੀ ਸਹਾਇ ਪਾਤਸ਼ਾਹੀ ਦਸਵੀਂ ਦੋਹਰਾ ਸਾਨ ਸਰੋਹੀ ਸੈਫਸ ਤੀਰ ਤੁਪਕ ਤਰਵਾਰ ਸਤਰਾਂ ਕਵਚਾਂਤ ਕਰ ਕਰੀਐ ਰਛਮਾਰ ਦੋਹਰਾ ਅਸ ਕਿਰਪਾਨ ਧਾਰਾ ਧਰੀ ਸੈਫ ਸੂਲ ਜਮਦਾੜ ਕਬਚਾਂਤਕ ਸਤਰਾਂਤ ਕਰ ਤੇਗ ਤੀਰ ਤਰਵਾੜ ਅਸ ਕਿਰਪਾਨ ਖੰਡੋ ਖੜਗ तुपक तवर अर तीर सैफ सरोही सहसी यह हमारे पीर तीर तुही सहसी तुही तुही तवर तरवार नाम तिहारो जोज जपै पै सिंध पव पार काल तुही काली तुही तुही तेग अर तीर तुही निशानी जीत की आज तुही जगवीर तुही सूल सैथी तवर तू निखंग अरवान तुही कटारी सेल सब तुम ही करद कृपान शस्त्र अस्त्र तुम ही सिपर तुम ही कब चिन्ह खंग कब चांतक तुम ही बने तुम व्यापक सर्वंग श्री तुम सब कारण तुही तुम विद्या को सार तुम सबको उपराज ही तुम ही ले उबार तुम ही दिन रजनी तुही तुम ही जियन उपाय कौंत कहेर के निमित्त तिन मुँह बाद बढ़ाए अस कृपाण खंडो खड़ग ਸਹਿਫ ਤੇਗ ਤਰਵਾਰ ਰਚ ਕਰੋ ਹਮਰੀ ਸਦਾ ਕਬ ਚਾਂਤਕ ਕਰਵਾਰ ਤੂੰ ਹੀ ਕਟਾਰੀ ਦਾੜ ਜਮ ਤੂੰ ਬਿਛੂ ਅਰਬਾਨ ਤੋਪਤ ਪਦ ਜੇ ਲੀਜੀਏ ਰਛਦਾਸ ਮੋਏ ਜਾਨ ਬਾਂਕ ਬਜਰ ਬਿਛੂ ਤੁਹੀ ਤੁਹੀ ਤਬਰ ਤਰਵਾਰ ਤੁਹੀ ਕਟਾਰੀ ਸਹਿਸੀ ਕਰੀਐ ਰਾਛਾ ਮਾਰ ਤੁਮ ਹੀ ਗੁਰਜ ਤੁਮ ਹੀ ਗਦਾ ਤੁਮ ਹੀ ਤੀਰ ਤੁਫੰਗ ਦਸ ਜਨ ਮੋਰੀ ਸਦਾ ਰਛ ਕਰੋ ਸਰਬੰਗ ਛੁਰੀ ਕਲਮ ਰਿਪਰ ਕਰਦ ਪਨ ਖੰਜਰ ਬੁਗਦਾ ਨਾਏ ਅਰਧ ਰਿਜਕ ਸਭ ਜਗਤ ਕੋ ਮੋਹ ਤੁਮ ਲਿਹੋ ਬਚਾਏ ਪ੍ਰਥਮ ਉਪਾਵੋ ਜਗਤ ਤੁਮ ਤੁਮ ਹੀ ਪੰਥ ਬਨਾਏ ਆਪ ਤੁਮ ਹੀ ਝਗੜਾ ਕਰੋ ਤੁਮ ਹੀ ਕਰੋ ਸਹਾਇ ਮਛ ਕਛ ਬਾਰਾ ਤੁਮ ਤੁਮ ਬਾਵਨ ਅਵਤਾਰ ਨਾਰ ਸਿੰਘ ਬਹੁਦਾ ਤੁਹੀ ਤੁਹੀ ਜਗਤ ਕੋ ਸਾਰ ਤੁਹੀ RAM ਸ੍ਰੀ ਕ੍ਰਿਸ਼ਨ ਤੁਮ ਤੁਹੀ ਵਿਸ਼ਨ ਕੋ ਰੂਪ ਤੁਹੀਂ ਪ੍ਰਜਾ ਸਭ ਜਗਤ ਕੀ ਤੁਹੀਂ ਆਪ ਹੀ ਪੂਪ ਤੁਹੀਂ ਵਿਪਰ ਛਤਰੀ ਤੁਹੀਂ ਤੁਹੀਂ ਰੰਗ ਅਰ ਰਾਓ ਸਾਮਦਾਮ ਅਰ ਡੰਡ ਤੂੰ ਤੁਮਹੀ ਭੇਦ ਉਪਾਓ ਸੀਸ ਤੁਹੀ ਕਾਇਆ ਤੁਹੀ ਤੈ ਪ੍ਰਾਣੀ ਕੇ ਪ੍ਰਾਣ ਤੈ ਵਿਦਿਆ ਜਗ ਗੱਤਰ ਹੋਏ ਕਰੇ ਬੇਦ ਬਖਿਆਨ ਬਿਸਖਮਾਨ ਤਨ ਖਾਗਰਪਨ ਸਰਕਾ ਬਰਜਹ ਨਾਮ ਤੀਰਖ ਤੰਗ ਪੱਤਾ ਰਚੋ ਸਦਾ ਕਰੋ ਮਮਕਾਉ ਤੈਣੀ ਲਾਲੈ ਸਤਰ ਹਰ ਮ੍ਰਿਗ ਅੰਤਰ ਸਸਬਾਨ ਤੁਮ ਬੈਰਨ ਪ੍ਰਸਮੇ ਹਨੋ ਬਹੁਰੋ ਬਿਜੈ ਕਿਰਪਾਨ ਤੁਮ ਪਾਟਸ ਪਾਸੀ ਪਰਸ ਪਰਮ ਸਿੰਧ ਕੀ ਖਾਨ ਤੇ ਜਗ ਕੇ ਰਾਜਾ ਪਏ ਦੇ ਤਬ ਜਿਹ ਵਰਦਾਨ ਸੀ ਸਤਰ ਅਰ ਯਾਰ ਅਸ ਖੰਡੋ ਖੜ ਕਿਰਪਾਨ ਸਕਰ ਸੁਰੇਸ਼ਰ ਤੁਮ ਕਿਉ ਭਗਤ ਆਪਣੋ ਜਾਨ ਜਮਧਰ ਜਮਦਾੜਾ ਜਬਰ ਜੋਦਾਂ ਤੱਕ ਜਿਹ ਨਾਏ ਲੂਟ ਕੂਟ ਲੀਜਤ ਤਿਨੇ ਜੋ ਬਿਨ ਬਾਂਦੇ ਜਾਏ बांक बजर बिछुओ बिसख ब्रहमान स्वरूप जिनको तुम कृपा करी पह जगत के भूप शस्त्र शेर सम्रांत कर सिपरा अर शमशेर मुक्त जाल जम के पह जिन्हें कहो एक बेर सहब सरोही सतर अर सारंगार जिह नाम सदा हमारे चित्त वसो सदा करो मम काम इस श्री नाम माला पुराणे श्री भगवती उस्तत प्रथम त्याय संपूर्ण मस्त मस्त